ਤਤੈ ਤਾਮਸ ਜਲਿਓ ਮੂੜੇ ਥੱਥੇ ਥਾਨ ਭ੍ਰਿਸ਼ਟ ਹੋਆ ਕੱਗੇ ਘਰ ਘਰ ਫਿਰੇ ਤੂੰ ਮੂੜੇ ਦੱਦੇ ਦਾਣ ਨਾ ਤੁਧ ਲਿਆ ਤਤੈ ਤਾਮਸ ਜਲਿਓ ਮੂੜੇ ਥੱਤੇ ਅੱਖਰ ਨਾਲ ਜਦ ਸ਼ੁਰੂ ਕਰਦੇ ਨੇ ਤਾਮਸ ਜਲਿਓ ਤ੍ਰਿਸ਼ਨਾ ਦੀ ਅੱਗ 'ਚ ਜਲਿਆ ਜਲ ਹੈ ਤਮਾ ਕਹਿੰਦੇ ਨੇ ਮਾਇਆ ਦੀ ਭੁੱਖ ਨੂੰ ਤਮਾ ਤੇ ਤਾਮ ਹੁੰਦਾ ਤੱਤੇ ਨੂੰ ਕੰਨਾਂ ਬੱਬੇ ਨੂੰ ਸਾਰੇ ਤਾਮ ਹੁੰਦਾ ਨਾਮ ਦੀ ਭੁੱਖ ਤਾਂ ਜਾ ਸੁਖ ਤਾਮ ਵੀ ਨਾ ਹੋਈ ਸੁਖ ਦੇ ਵਿੱਚ ਨਾਮ ਦੀ ਇੱਛਾ ਹੀ ਨਹੀਂ ਹੁੰਦੀ ਭੁੱਖ ਨਹੀਂ ਲੱਗਦੀ ਸਿਮਰਨ ਦੀ ਇੱਛਾ ਹੀ ਨਹੀਂ ਹੁੰਦੀ ਇਸ ਕਰਕੇ ਦੁਖਦਾਰ ਨੂੰ ਸੁਖ ਰੋ ਪਿਆ ਹੈ ਸੁਖ ਵਿੱਚ ਕੁਝ ਵੀ ਰੱਬ ਆਦੇ ਨਹੀਂ ਹੁੰਦਾ ਸੁਖ ਵਿੱਚ ਭੁੱਲ ਜਾਂਦਾ ਦੁੱਖ ਚ ਉਹਨੂੰ ਯਾਦ ਕਰਦਾ ਹਾਂਜੀ ਥੱਥੇ ਥਾਨ ਭ੍ਰਿਸ਼ਟ ਹੋਵਾ ਤੱਤੇ ਤਾਮਸ ਜੜਿਓ ਬੂੜੇ ਥੱਥੇ ਥਾਨ ਭ੍ਰਿਸ਼ਟ ਹੋਵਾ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਤੂੰ ਜਲ ਗਿਆ ਇਸ ਕਰਕੇ ਤੇਰਾ ਹਿਰਦਾ ਭ੍ਰਿਸ਼ਟ ਹੋ ਗਿਆ ਜਿੱਥੇ ਕੋਈ ਚੀਜ਼ ਜਾਲਦੇ ਆ ਉਹ ਜਗ੍ਹਾ ਵੀ ਕਾਲੀ ਹੋ ਜਾਂਦੀ ਹੈ ਜੇ ਘਰ ਨੂੰ ਅੱਗ ਲੱਗ ਘਰ ਦੇ ਸਮਾਨ ਨੂੰ ਅੱਗ ਲੱਗ ਗਿਆ ਘਰ ਕਾਲਾ ਹੋ ਜਾਂਦਾ ਹੈ ਘਰ ਚੱਕ ਪੈਂਦੀ ਹੈ ਲੱਕੜਾਂ ਜਲਣਗੀਆਂ ਜੇ ਲੱਕੜ ਜਿੱਥੇ ਜਲਦੀ ਲੱਗੀ ਉਹ ਜਲੂਗੀ ਜਦ ਸਮਾਨ ਜਲੂਗਾ ਕੰਦਾ ਤਾਂ ਨਹੀਂ ਜਲਦੀ ਸਿਵੜ ਤਾਂ ਨਹੀਂ ਜਲਦਾ ਪਰ ਕਾਲਾ ਤਾਂ ਉਹ ਵੀ ਹੋ ਜਾਂਦਾ ਭ੍ਰਿਸ਼ਟ ਹੋ ਗਿਆ ਥਾਲ ਜੇ ਇਹਦੇ ਬਾਹਰ ਮੁਖੀ ਅਰਥ ਲਈਏ ਇੱਥੇ ਸਾਰੇ ਅਰਥ ਲਈਏ ਜਿੱਥੇ ਤ੍ਰਿਸ਼ਨਾ ਦਾ ਪ੍ਰਚਾਰ ਹੈ ਜਿੱਥੇ ਮਾਇਆ ਦੀਆਂ ਮਨੋਕਾਮਨਾ ਦਾ ਪ੍ਰਚਾਰ ਹੈ ਮਿਲਦੀਆਂ ਨੇ ਉਹ ਥਾਨ ਭ੍ਰਸ਼ਟ ਹੈ ਚਾਹੇ ਕੋਈ ਵੀ ਹੋਵੇ ਚਾਹੇ ਕਿੱਡਾ ਹੀ ਗੁਰਦੁਆਰਾ ਹੋਵੇ ਕਿੱਡਾ ਹੀ ਕੋਈ ਮੰਦਰ ਹੋਵੇ ਕਿੱਡਾ ਹੀ ਕੁਝ ਹੋਵੇ ਭ੍ਰਸ਼ਟ ਹੈ ਧਰਮ ਨੇ ਮਾਇਆ ਛਡਾਉਣੀ ਹੈ ਮਾਇਆ ਦਾ ਤਿਆਗ ਕਰਾਉਣਾ ਆਪਣੇ ਮੂਲ ਨਾਲ ਜੋੜਨਾ ਨਿਰਾਕਾਰ ਨਾਲ ਜੋੜਨਾ ਇੱਥੋਂ ਲਿਜਾ ਕੇ ਇਹ ਨਰਕ ਆਹੀ ਹੈ ਨਰਕ ਹੋਰ ਕਿਤੇ ਨਹੀਂ ਅਸਲ ਸਾਰ ਹੀ ਨਰਕ ਹੈ 84 ਲੱਖ ਜੂਰ ਇੱਥੇ ਹੀ ਹੈ ਅਗਲਾ ਭੈ ਕੀ ਦਿੱਤੀ ਹੈ ਵੀ ਅੱਗੇ ਨੂੰ ਫੇਰ 84 ਚ ਪੈ ਜਾਏਗਾ ਸਭ ਤੋਂ ਵੱਡੀ ਸਜ਼ਾ ਹੈ ਅਗਲਾ ਗੇੜਾ 84 ਦਾ 84 ਫਿਰ ਇੱਥੇ ਹੀ ਹੈ ਇਹ ਬਹੁਤ ਵੱਡੀ ਜੇਲ੍ਹ ਹੈ ਚਾਹੇ ਨੂੰ ਡਰਕ ਕਹਿ ਲੋ ਚਾਹੇ ਜੇਲ੍ਹ ਕਹਿ ਲੋ ਇੱਥੋਂ ਬਾਹਰ ਨਿਕਲਣਾ ਸੁਰਗ ਨਿਰਾਕਾਰ ਦਾ ਦੇਸ਼ ਹੈ ਨਿਰਾਕਾਰ ਦਾ ਦੇਸ਼ ਹੈ ਜੋ ਆ ਦੇਸ਼ ਹੈ ਇਹ ਨਰਕ ਆ ਉਹ ਸੁਰਗਾ ਵਿਚਾਲੇ ਹੋਰ ਕੁਝ ਨਹੀਂ ਹੈ ਜਿਹੜਾ ਇਹਨਾਂ ਨੇ ਸੁਰਗ ਦੱਸਿਆ ਹੋਇਆ ਉਹ ਵਿਚਾਲੇ ਉਹਨੂੰ ਰੱਦ ਕੀਤਾ ਭਗਤਾਂ ਨੇ ਕੌਣ ਨਰਕ ਕਿਆ ਸੁਰਗ ਵਿਚਾਰਾ ਸੰਤਰ ਦੋ ਰੱਦ ਰੱਦ ਉਹ ਕੀਤਾ ਸੁਰਗ ਜਿਹੜਾ ਇਹ ਕਹਿੰਦੇ ਨੇ ਜਿਹੜਾ ਹਿੰਦੂਆਂ ਨੇ ਸੁਰਗ ਦਿਖਾਇਆ ਹੋਇਆ ਨਾ ਉਹ ਰੱਦ ਕੀਤਾ ਉਹ ਸੁਰਗ ਇੱਥੇ ਹੀ ਸੀ ਰਾਜਾ ਬਣਨਾ ਸੰਪਤੀ ਜ਼ਿਆਦਾ ਹੋਣੀ ਉਹ ਦੇਵੀਆਂ ਦੇਖਿਆ ਨਾ ਹੀਰੇ ਮੋਤੀ ਇੱਥੇ ਹੀ ਨੇ ਫਿਰ ਉਹ ਉਹ ਇੱਥੇ ਹੀ ਹੈ ਸੁਖ ਸਾਰੇ ਸੁਖ ਸੰਪੰਨਤਾ ਨੂੰ ਸਰਵ ਕਹਿੰਦੇ ਨੇ ਉਹ ਤਾਂ ਇੱਥੇ ਹੀ ਨੇ ਇੱਥੇ ਦਾ ਸੁਰਗ ਔਰ ਇੱਥੇ ਦਾ ਨਰਕ ਦੋ ਹੀ ਰੱਦ ਕਰਤੇ ਸੰਤ ਕਹਿੰਦੇ ਚਾਹੀਦਾ ਹੀ ਇੱਥੇ ਦਾ ਸੁਰਗ ਵੀ ਨਹੀਂ ਚਾਹੀਦਾ ਇੱਥੇ ਦਾ ਸੁਖ ਵੀ ਨਹੀਂ ਚਾਹੀਦਾ ਸੁਖ ਤਾਂ ਸਿਮਰਨ ਦੀ ਇੱਛਾ ਹੀ ਨਹੀਂ ਹੁੰਦੀ ਇੱਥੇ ਦਾ ਦੁੱਖ ਚੰਗਾ ਸੁਖ ਨੂੰ ਇੱਥੇ ਦੁੱਖ ਚੰਗਾ ਸੁਖ ਨੂੰ ਦੁੱਖ ਤੇ ਆਤਾ ਹੁੰਦਾ ਹੈ ਤਾਂ ਹੀ ਦੁੱਖਦਾਰ ਹੈ ਗੁਰਮਤ ਦੀ ਜੋ ਵਿਚਾਰਧਾਰਾ ਹੈ ਸਾਡੀ ਸਾਰੀ ਵਿਚਾਰਧਾਰਾ ਉਹ ਬਿਲਕੁਲ ਉਲਟਾ ਹੈ ਉਹ ਮੱਤਾਂ ਨੇ ਸੰਸਾਰ ਦੀ ਨਾ ਉਹਨਾਂ ਨੂੰ ਬਿਲਕੁਲ ਉਲਟਾ ਹੈ ਪਰ ਅੱਜ ਸਾਡੀ ਜੋ ਵਿਚਾਰਧਾਰਾ ਅੱਜ ਪ੍ਰਚਾਰ ਹੋ ਰਿਹਾ ਹੈ ਉਹ ਗੁਰਮਤ ਦਾ ਹੋ ਹੀ ਨਹੀਂ ਰਿਹਾ ਹੋਈ ਗੁਰਮਤ ਤੋਂ ਉਲਟ ਰਿਹਾ ਮਨੋ ਕਾਮਨਾਵਾਂ ਪੂਰੀਆਂ ਕਰਨ ਦੀਆਂ ਅਰਦਾਸਾਂ ਕੀਤੀਆਂ ਜਾਂਦੀਆਂ ਨੇ ਅਖੰਡ ਪਾਠ ਕਰਾਏ ਜਾਂਦੇ ਨੇ ਗੁਰਮਤਿ ਦਾ ਫਿਰ ਨਾ ਹੋਈ ਜੋ ਗੁਰਮਤਿ ਨੇ ਕਿਹਾ ਸੀ ਸਾਰਾ ਹੀ ਪੜ ਦਿੱਤਾ ਲੋਭੀਆਂ ਨੂੰ ਕਿਹਾ ਸੀ ਵੀ ਵੜਨਾ ਦੇ ਗੁਰਦੁਆਰੇ ਲੋਭੀਓ ਇਤਵਾਰ ਨਾ ਕਰਿਓ ਲੋਭੀ ਦਾ ਵਸਾ ਨਾ ਕੀਜੇ ਲੋਭੀ ਨੇ ਲੋਭ ਦੀ ਪੂਰਤੀ ਵਾਸਤੇ ਹੁਣ ਜੇ ਲੋਭ ਦੀ ਪੂਰਤੀ ਨਾ ਹੋਈ ਉਹ ਕਬਰ ਤੇ ਚਲਾ ਜਾਊਗਾ ਉਹ ਬੜੀਆਂ ਬਸਾਣੀਆਂ ਨੂੰ ਪੂਜ ਲੂਗਾ ਜਦੋਂ ਅਸੀਂ ਕਹਿੰਨੇ ਆ ਵੀ ਗੁਰਦੁਆਰੇ ਤੋਂ ਚੀਜ਼ਾਂ ਮਿਲਦੀਆਂ ਨੇ ਉਹ ਕਹਿੰਦੇ ਨੇ ਕਬਰਾਂ ਤੋਂ ਮਿਲਦੀਆਂ ਨੇ ਜੇ ਗੁਰਦੁਆਰੇ ਤੋਂ ਨਾ ਮਿਲੇ ਉਹ ਕਬਰ ਤੇ ਚਲਾ ਜਾਊਗਾ ਕਬਰਾਂ ਤੋਂ ਵੀ ਸੁੱਖਾਂ ਪੂਰੀਆਂ ਹੁੰਦੀਆਂ ਲੋਕਾਂ ਦੀਆਂ ਬੜੀਆਂ ਬਸਾੜੀਆਂ ਤੋਂ ਵੀ ਪੂਰੀਆਂ ਹੁੰਦੀਆਂ ਨੇ ਗੁਰਦੁਆਰੇ ਤੋਂ ਵੀ ਪੂਰੀਆਂ ਹੁੰਦੀਆਂ ਨੇ ਫਿਰ ਅਸੀਂ ਤਾਂ ਗੁਰਦੁਆਰਾ ਉਹਨਾਂ ਕਬਰਾਂ ਮੜੀਆਂ ਦੇ ਬਰਾਬਰ ਕਰਤਾ ਇਸ ਕਰਕੇ ਲੋਕ ਹਰਦੇ ਨਹੀਂ ਮੰਨਣ ਤੇ ਜੇ ਅਸੀਂ ਇਹ ਪ੍ਰਚਾਰ ਕਰਦੇ ਕਿ ਕਿਤੋਂ ਵੀ ਨਹੀਂ ਮਿਲਦੀਆਂ ਇਹ ਨਾ ਗੁਰਦੁਆਰੇ ਤੋਂ ਮਿਲਦੀਆਂ ਨੇ ਨਾ ਬੜੀਆਂ ਬਸੜੀਆਂ ਤੋਂ ਮਿਲਦੀਆਂ ਨੇ ਇਹ ਤਾਂ ਉਹਦੇ ਹੁਕਮ ਨਾਲ ਮਿਲਦੀਆਂ ਨੇ ਜਿਹੜੇ ਗੁਰੂ ਘਰ ਨੂੰ ਨਹੀਂ ਮੰਨਦੇ ਉਹਨਾਂ ਕੋਲ ਮਾਇਆ ਜ਼ਿਆਦਾ ਅੰਗਰੇਜ਼ਾਂ ਕੋਲ ਜ਼ਿਆਦਾ ਸੀ ਮਾਇਆ ਸਿੱਖਾ ਸਿੱਖ ਕਾਲ ਹੋਏ ਗੱਡਿਆਂ ਦੇ ਫਿਰਦੇ ਤੇ ਪਰ ਉਹਨਾਂ ਕੋਲ ਸਿੱਖੀ ਸੀਗੀ ਨਾਮ ਸੀਗਾ ਅੰਗਰੇਜ਼ਾਂ ਕੋਲ ਨਹੀਂ ਸਿੱਖਾਂ ਕੋਲ ਰਵਦਾਸ ਕੋ ਨਾਮ ਹੈਗਾ ਮਾਇਆ ਹੈ ਨਹੀਂ ਔਰ ਮਾਇਆ ਵਗਦਾ ਵੀ ਹੈ ਨਹੀਂ ਕਬੀਰ ਕੋ ਨਾਮ ਹੈਗਾ ਮਾਇਆ ਹੈ ਨਹੀਂ ਭਗਤਾਂ ਉਹਨਾਂ ਨੇ ਮੰਗਿਆ ਹੀ ਨਾਮ ਹੈ ਨਾਨਕ ਵੀ ਮੰਗੇ ਨਾਨਕ ਮੰਗੇ ਨਾਮ ਦਾ ਨਾਮ ਨਾਮ ਕਿਰਪਾ ਕਰੋ ਹਰੇ ਔਰ ਨਾਨਕ ਕੇ ਕਰ ਕੇਵਲ ਨਾਮ ਨਾਨਕ ਕੇ ਕਰ ਕੇਵਲ ਨਾਮ ਨਾਨਕ ਦੇ ਕਰਦੇ ਜਿਹੜੀਆਂ ਅਸੀਂ ਦੁਨੀਆ ਚੀਜ਼ਾਂ ਦੀ ਗੱਲ ਕਰਦੇ ਆ ਦੌੜਦੀ ਦੀ ਅਸੀਂ ਕਪਟ ਕਰਦੇ ਆ ਕਪਟੀ ਝੂਠ ਬੋਲਦੇ ਆ ਕਿਉਂ ਕਹਿੰਦੇ ਜਾਂ ਨਾਨਕ ਦਾ ਕਹਿੰਦਾ ਕੇਵਲ ਨਾਮ ਹੈ ਮੇਰੇ ਘਰ ਹੋਰ ਕੁਝ ਹੈ ਹੀ ਨਹੀਂ ਗੁਰਬਾਣੀ ਦੇ ਵਿੱਚ ਲਿਖਿਆ ਨਾਨਕ ਕੇ ਘਰ ਕੇਵਲ ਨਾਮ ਇਹ ਝੂਠਾ ਦੇ ਬੋਲਦੇ ਨੇ ਇਹ ਸਾਰੇ ਕਪਟੀ ਨੇ ਕਪਟੀ ਕਪਟ ਕੀ ਕਰਦੇ ਨੇ ਗੁਰੂ ਨਾਲ ਕੋ ਗੁਰੂ ਨਾਲ ਕਿਹੜਾ ਉਹ ਲੈਣਾ ਚੜਾਵਾ ਚੜਾਵਾ ਤਾਂ ਇਹਨਾਂ ਨੂੰ ਚਾਹੀਦਾ ਆਪਣੇ ਢਿੱਡ ਦੀ ਭੁੱਖ ਖਾਤਰ ਗੁਰਬਾਣੀ ਨਾਲ ਗੁਰਮਤਿ ਨਾਲ ਕਪਟ ਕੀਤਾ ਸਿੱਖਾਂ ਨੇ ਔਰ ਕਰ ਰਹੇ ਨੇ ਕਿਉਂਕਿ ਉਹਦੇ ਵਿਚਾਰੇ ਜੋ ਕੁਝ ਲੈਣਾ ਇਹਨਾਂ ਨੇ ਜਿਵੇਂ ਪੰਡਤ ਲੈਂਦਾ ਸੀ ਉਹ ਤਾਂ ਇਹਨਾਂ ਨੇ ਖਾਣਾ ਗੁਰੂ ਨੇ ਕਿਹੜਾ ਖਾਣਾ ਉਹ ਜੇ ਖੰਡ ਪਾਠ ਕਰਾਉ ਤਾਂ ਇਹਨਾਂ ਨੂੰ ਮਿਲੂਗਾ ਚੜਾਵਾ ਇਹਨਾਂ ਨੇ ਵਰਤਣਾ ਚੜਾਵਾ ਆਪਣੇ ਢਿੱਡ ਦੀ ਭੁੱਖ ਕਰਕੇ ਗੁਰਬਾਣੀ ਦਾ ਉਲਟ ਪ੍ਰਚਾਰ ਕੀਤਾ ਸੀ ਔਰ ਕਰ ਰਹੇ ਹਾਂ ਫਿਰ ਕਹਿੰਦੇ ਨੇ ਸਿੱਖੀ ਕਿੱਥੇ ਗਈ ਸਿੱਖੀ ਦਾ ਤੁਸੀਂ ਨਹੀਂ ਰਹਿਣ ਦਿੱਤੀ ਸਿੱਖੀ ਦੀਆਂ ਜੜਾਂ ਦਾ ਤੇਲ ਪਾਉਣ ਵਾਲੇ ਤੁਸੀਂ ਹੋ ਰੌਲਾ ਪਾਉਂਦੇ ਹੋ ਸਿੱਖੀ ਕਿੱਥੇ ਗਈ ਜੇ ਨਹੀਂ ਤਾਂ ਬੈਠ ਕੇ ਗੱਲ ਕਰਨ ਗੁਰਬਾਣੀ ਪੜ੍ਹਨ ਦਸਣ ਵੀ ਤੁਸੀਂ ਗਲਤ ਕਹਿੰਦੇ ਹੋ ਇਹ ਤਾਂ ਰੌਲਾ ਪਾਉਂਦਾ ਹੈ ਜਿਵੇਂ ਕੋਈ ਚੋਰ ਚੋਰੀ ਕਰਕੇ ਨਾ ਆਪੇ ਜਿੱਦੇ ਭੱਜ ਕੇ ਰੌਲਾ ਪਾਉਂਦੇ ਕੋਠੇ ਤੇ ਨੌਕਰ ਮਾਲਕ ਦੀ ਗੈਰ ਹਾਜ਼ਰੀ 'ਚ ਨੌਕਰ ਹੋਵੇ ਘਰ ਜਿੰਨੇ ਭੱਜ ਕੇ ਮਾਲ ਜਿਹੜਾ ਹੈਗਾ ਕਿਤੇ ਹੋਰ ਕਰਦੇ ਉੱਠ ਕੇ ਰੋਣਾ ਬਾਜਵੇ ਰਾਤ ਨੂੰ ਚੋਰੀ ਹੋ ਗਈ ਚੋਰੀ ਹੋ ਗਈ ਡਾਕੂ ਆ ਗਏ ਚੋਰ ਲੈ ਗਏ ਇਹ ਤਾਂ ਉਹ ਚੋਰ ਨੇ ਰੌਲਾ ਪਾਉਂਦੇ ਨੇ ਲੁਟੇਰੇ ਆਪਨੇ ਘਰ ਆਪ ਲੁੱਟਦੇ ਨੇ ਰੌਲਾ ਪਾਉਂਦੇ ਨੇ ਸਿੱਖੀ ਗਈ ਸਿੱਖੀ ਗਈ ਸਿੱਖੀ ਤੁਹਾਡੇ ਵਿੱਚ ਕਿੱਥੇ ਹੈ ਤੁਹਾਡੇ ਕੋਲ ਸਿੱਖੀ ਹੈ ਕਿਹੜੀ ਜਿਹੜੀ ਚਲੀ ਗਈ ਸੰਗਤ ਨੂੰ ਤੁਸੀਂ ਕਿਹੜੀ ਸਿੱਖੀ ਦਿੱਤੀ ਹੈ ਜਿਹੜੀ ਚਲੀ ਗਈ ਸਿੱਖੀ ਦਾ ਤਾਂ ਪ੍ਰਚਾਰ ਹੀ ਨਹੀਂ ਹੋ ਰਿਹਾ 200 ਸਾਲ ਤੇ ਚਲੀ ਤਾਂ ਤਾਂ ਜਾਂਦੀ ਜੇ ਹੁੰਦੀ ਤੁਹਾਡੀ ਲੜਾਈ ਕਾਹਦੀ ਹੈ ਮਾਇਆ ਦੀ ਰਾਜ ਦੀ ਲੜਾਈ ਕੀ ਹੈ ਦੀ ਰਾਜ ਦੀ ਵੀ ਲੜਾਈ ਮਾਇਆ ਦੀ ਹੈ ਸਾਰੀ ਲੜਾਈ ਮਾਇਆ ਦੀ ਹੈ ਨਾ ਦੀ ਢਿੱਡ ਦੀ ਭੁੱਖ ਦੀ ਲੜਾਈ ਹੈ ਜਿਹੜਾ ਕਹਿੰਦਾ ਧਰਮ ਯੁੱਧ ਦਾ ਮੋਰਚਾ ਜਾਂ ਕੁਰਸੀ ਯੁੱਧ ਦਾ ਮੋਰਚਾ ਕਹਿੰਦਾ ਇਹਨਾਂ ਦੇ ਢਿੱਡ ਪੀੜ ਹੋਈ ਤੜਫ ਗਏ ਤੇ ਛੱਡ ਦੇ ਦਿੱਤਾ ਹੁਣ ਛੱਡ ਕਿਉਂ ਦਿੱਤਾ ਅਰਦਾਸਾਂ ਕਰਕੇ ਜਿਉਂਦੇ ਕਾਹਦੇ ਫਿਰਦੇ ਡੁੱਬ ਕੇ ਕਿਉਂ ਨਹੀਂ ਮਰ ਜਾਂਦੇ ਮੋਰਚਾ ਛੱਡਤਾ ਧਰਮ ਦਾ ਹੁਣ ਧਰਮ ਪੂਰਾ ਹੋ ਗਿਆ ਜਿੰਨਾ ਚਿਰ ਪੂਰਾ ਨਹੀਂ ਦਿੰਦਾ ਲੱਗੇ ਰਹਿੰਦੇ ਫਿਰ ਲੈ ਕੇ ਹਟਦੇ ਖਾਲਸਾ ਮਰ ਜਾਂਦੇ ਸਾਰੇ ਮਰ ਜਾਂਦੇ ਇਹ ਤਾਂ ਕਪਟੀ ਨੇ ਸਾਰੇ ਸਿੱਖੀ ਭਾਲਦੇ ਨੇ ਇਹਨਾਂ ਤੋਂ ਮਾਇਆ ਕੇ ਦੇਵਾਣੇ ਪ੍ਰਾਣੀ ਝੂਠ ਠਗੌਰੀ ਪਾਈ ਝੂਠ ਨਾਲ ਠੱਗੀ ਮਾਰਦੇ ਨੇ ਝੂਠ ਬੋਲ ਕੇ ਝੂਠ ਬੋਲਦੇ ਨੇ ਠੱਗੀਆਂ ਮਾਰਦੇ ਨੇ ਝੂਠ ਦੇ ਬਿਨਾ ਠੱਗੀ ਵੱਜਦੀ ਹੋਈ ਨਹੀਂ ਜਿਹੜਾ ਮਾਇਆ ਦਾ دیਵਾਨਾ ਹੁੰਦਾ ਝੂਠ ਬੋਲ ਕੇ ਠੱਗੀ ਮਾਰਦਾ ਹੁੰਦਾ ਮਾਇਆ ਕੇ دیਵਾਨੇ ਪ੍ਰਾਣੀ ਝੂਠ ਡਗੌਰੀ ਪਾਈ ਅਸਲ ਜੇ ਝੂਠ ਨਾਲ ਠੱਗੇ ਆਪ ਹੋਏ ਨੇ ਦੁਨੀਆ ਨੂੰ ਕੀ ਠੱਗਣਗੇ ਠੱਗੇ ਤਾਂ ਆਪ ਗਏ ਜੀਵਨ ਦਾਫਣਾ ਗਿਆ ਮਾਇਆ ਲੈ ਜਣ ਇਕੱਠੀ ਕਰਕੇ ਨਾਲ ਦੇਖਾ ਪਰ ਪਾਰਸਲ ਚਲੇ ਹੋਏ ਇਹਨਾਂ ਇਹ ਇੱਥੋਂ ਹੀ ਭੇਜ ਦੇਣ ਪਹਿਲਾਂ ਜਿਵੇਂ ਬੈਂਕਾਂ 'ਚ ਅਸੀਂ ਭੇਜਦੇ ਨੇ ਨਾ ਪੈਸੇ ਕਿਦੋਂ ਭੇਜ ਦੇਣੇ ਸੱਚਖੰਡ 'ਚ ਪੈਸੇ ਚਲੇ ਜਾਣਗੇ ਸਭ ਕੁਝ ਜਾਣਦੇ ਨੇ ਪਰ ਬੁੱਧ ਭ੍ਰਿਸ਼ਟ ਹੋ ਚੁੱਕੀ ਹੈ ਬੁੱਧੀ ਭ੍ਰਿਸ਼ਟ ਹੋ ਚੁੱਕੀ ਹੈ ਕੋਈ ਇਲਾਜ ਨਹੀਂ ਥਾਲ ਭ੍ਰਿਸ਼ਟ ਹੋ ਚੁੱਕਿਆ ਹਿਰਦਾ ਭ੍ਰਿਸ਼ਟ ਹੋ ਚੁੱਕਿਆ ਹੈ ਬੁੱਧੀ ਮਲੀਨ ਹੋ ਚੁੱਕੀ ਹੈ ਕਿ ਤ੍ਰਿਸ਼ਨਾ ਦੀ ਅੱਗ 'ਚ ਜੋ ਜਲਦੇ ਨੇ ਜਿਹੜਾ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਜੜੂਗਾ ਉਹਦੇ ਨਾਲ ਇਹੀ ਕੁਝ ਬਣੂਗਾ ਉਸੇ ਦਾ ਨਕਸ਼ਾ ਖਿੱਚਿਆ ਹੋਇਆ ਉਸ ਵੇਲੇ ਪਾਦੇ ਦਾ ਨਕਸ਼ਾ ਖਿੱਚਿਆ ਹੋਇਆ ਪੰਡਤ ਦਾ ਨਕਸ਼ਾ ਖਿੱਚਿਆ ਹੋਇਆ ਅੱਜ ਦਾ ਨਕਸ਼ਾ ਸਾਡੇ ਪੁਜਾਰੀਆਂ ਦਾ ਨਕਸ਼ੇ 'ਚ ਕੋਈ ਫਰਕ ਨਹੀਂ ਆਦਮੀ ਦਾ ਨਕਸ਼ਾ ਕਿੱਥੇ ਹੋਇਆ ਧਰਮ ਦੇ ਨਾਂ ਤੇ ਇੱਕ ਆਦਮੀ ਧਰਮ ਦੀ ਡਿਊਟੀ ਵਾਲੇ ਆਦਮੀ ਦਾ ਨਕਸ਼ਾ ਹੈ ਉਹ ਚਾਹੇ ਮੁਸਲਮਾਨ ਹੈ ਚਾਹੇ ਹਿੰਦੂ ਹੈ ਚਾਹੇ ਇਸਾਈ ਹੈ ਚਾਹੇ ਸਿੱਖ ਕੋਈ ਵੀ ਹੈ ਗੱਲ ਤਾਂ ਇੱਕੋ ਹੀ ਹੈ ਅੱਗ ਦੇ ਵਿੱਚ ਉਂਗਲੀ ਕੋਈ ਪਾ ਦੇਵੇ ਅੱਗ ਦਾ ਕੰਮ ਉਂਗਲੀ ਸਾੜ ਦੇਣਾ ਅੱਗ ਦੇ ਵਿੱਚ ਹੱਥ ਕੋਈ ਪਾ ਦੇਵੇ ਅੱਗ ਦਾ ਕੰਮ ਹੈ ਹੱਥ ਸਾੜ ਦੇਣ ਇਹ ਤਾਂ ਨਹੀਂ ਵੀ ਮੁਸਲਮਾਨ ਦਾ ਘੱਟ ਸੜੂਗਾ ਹਿੰਦੂ ਦਾ ਜ਼ਿਆਦਾ ਸੜ ਜੂ ਇੱਕੋ ਜਿਹੀ ਸੜੂਗਾ ਸੱਚ ਦੀ ਤਲਵਾਰ ਇੱਕੋ ਜਿਹੀ ਚੱਲਦੀ ਹੈ ਸਭ ਤੇ ਇਹ ਤਾਂ ਸੱਚ ਦੀ ਤਲਵਾਰ ਹੈ ਇਹ ਤਾਂ ਸੱਚ ਕੀ ਕਾਤੀ ਹੈ ਇੱਕੋ ਜਿਹੀ ਚੱਲਦੀ ਹੈ ਸਭ ਦੇ ਉੱਤੇ ਇੱਕੋ ਜਿਹਾ ਇਹਦਾ ਹੈ ਇਹ ਨਹੀਂ ਵੀ ਸਿੱਖ ਦਾ ਕੋਈ ਰਿਆਜ ਕੀਤਾ ਇਹਨੇ ਗੁਰਬਾਣੀ ਕਿਸੇ ਦਾ ਲਿਹਾਜ਼ ਨਹੀਂ ਕਰਦੀ ਸਾਰੇ ਕੋਲ ਇਹਦੇ ਵਾਸਤੇ ਤਾਂ ਇਹ ਤਾਂ ਪਰਮੇਸ਼ਰ ਦੀ ਬਾਣੀ ਹੈ ਪਰਮੇਸ਼ਰ ਦੇ ਸਾਰੇ ਕੁਝ ਨੇ ਜਿਹੜਾ ਨਲਾਇਕ ਉਹਨੂੰ ਨਲਾਇਕ ਕਹਤਾ ਜਿਹੜਾ ਲਾਇਕ ਉਹਨੂੰ ਲਾਇਕ ਕਹਤਾ ਇਹ ਨਲਾਇਕਾਂ ਦੀ ਗਿਣਤੀ ਹੈ ਜਿਹੜੇ ਬਾਹ ਉਹਦੀ ਫੜਾਉਂਦੇ ਨੇ ਠੇਕੇਦਾਰ ਨੇ ਕਰਦੇ ਕੀ ਨੇ ਇਹ ਕੌਣ ਹੈ ਦੋ ਕੈਟਾਗਰੀਆਂ ਗੁਰੂ ਨਾਨਕ ਨੇ ਬਣਾਈਆਂ ਨੇ ਸੰਸਾਰ ਦੇ ਵਿੱਚ ਆਦਮੀ ਦੀਆਂ ਕੁਝ ਧਰਮ ਨੂੰ ਮੰਨਣ ਵਾਲੇ ਨੇ ਕੁਝ ਧਰਮ ਦਾ ਪ੍ਰਚਾਰ ਕਰਕੇ ਬਣਾਉਣ ਵਾਲੇ ਨੇ ਕੁਝ ਧਰਮ ਨੂੰ ਮੰਨਣ ਵਾਲੇ ਨੇ ਕੁਝ ਧਰਮ ਨੂੰ ਬਣਾਉਣ ਵਾਲੇ ਨੇ ਪ੍ਰਚਾਰਕ ਦੇ ਉਹ ਦੋ ਕੈਟਾਗਰੀਆਂ ਅਸੰਖ ਮੂਰਖ ਅੰਧਕੋਰ ਮੂਰਖਤ ਕੋਰ ਜਿਹੜੇ ਨੇ ਵਿਚਾਰੇ ਧਰਮ ਦਾ ਪ੍ਰਚਾਰ ਮੰਨਣ ਵਾਲੇ ਨੇ ਉਹਨਾਂ ਨੂੰ ਗੁਰੂ ਉਹਨਾਂ ਨੂੰ ਰਹਿਬਰਾਂ ਦੀ ਲੋੜ ਹੈ ਸਿਆਣਿਆਂ ਦੀ ਲੋੜ ਹੈ ਪ੍ਰਚਾਰਕਾਂ ਦੀ ਲੋੜ ਹੈ ਉਹਨਾਂ ਨੂੰ ਕੋਈ ਦੱਸੇ ਜਿਹੜਾ ਰਾਹ ਦੱਸ ਦਵੇ ਸਮਝਾ ਦਵੇ ਉਹ ਰਾਹ ਚੱਲ ਪੈਂਦੇ ਉਹ ਮੂਰਖੰਦ ਕੋਲ ਨੇ ਆਪਣੀ ਬੁੱਧੀ ਉਹਨਾਂ ਕੋ ਕੋਈ ਨਹੀਂ ਥੋੜੀ ਬੁੱਧੀ ਦੇ ਮਾਲਕ ਨੇ ਫਿਰ ਉਹਨਾਂ ਕੋ ਟਾਈਮ ਵੀ ਨਹੀਂ ਹੈ ਪੜਨ ਦਾ ਆਪਣੀ ਰੋਟੀ ਰੋਜੀ ਉਹ ਸਾਰਾ ਟਾਈਮ ਦੇ ਵਿੱਚ ਰੋਟੀ ਜੋਗਾ ਹੀ ਕੰਮ ਬਸਾ ਹੁੰਦਾ ਉਹਨਾਂ ਤੇ ਉਹ ਮੂਰਖੰਦ ਕੋਲ ਨੇ ਔਰ ਦੂਜੇ ਕੌਣ ਨੇ ਅਸੰਖ ਚੋਰ ਹਰਾਮਖੋਰ ਉਹ ਜਿਹੜੇ ਚੋਰ ਹਰਾਮਖੋਰ ਨੇ ਉਹਨਾਂ ਨੇ ਇਹਨਾਂ ਨੂੰ ਸਾਬੀਆਂ ਸਮਝਿਆ ਹੋਇਆ ਆਪਣੀ ਨਾਮ ਦਾ ਤਾਂ ਦਾਨ ਤਾਂ ਹੁੰਦਾ ਗੁਰਮੁਖੀ ਕਹਿੰਦਾ ਨਾਮ ਦਾਨ ਦਾਨ ਹੀ ਦਾ ਨਾਮ ਦਾ ਦਾਨ ਵਟੇ ਅਸੀਂ ਕੁਝ ਨਹੀਂ ਲੈ ਸਕਦੇ ਜੇ ਨਾਮ ਦਾ ਜਿਹੜੀ ਚੀਜ਼ ਦਾਨ ਦੇਣੀ ਉਹਦੇ ਵੱਡੇ ਤਾਂ ਕੁਝ ਨਹੀਂ ਲੈ ਸਕਦੇ ਨਾ ਨਾਨਕ ਵੀ ਮੰਗਦਾ ਨਾਮਦਾਨ ਨਾਮ ਦਾ ਤਾਂ ਦਾਨ ਦਾ ਗੁਰਮੁਖ ਨਾਮ ਦਾਨ ਇਸ਼ਨਾਨ ਗੁਰਮੁਖਾਂ ਦੇ ਇਕੱਠਾ ਕਰੀ ਜੀ ਗੁਰਮੁਖਾਂ ਦੇ ਗੁਰ ਸਿੱਖਾਂ ਦੇ ਘਰ ਦੇ ਵਿੱਚ ਨਾਮ ਦਾ ਦਾਨ ਦਿੱਤਾ ਜਾਂਦਾ ਦਾਨ ਤਾਂ ਫ੍ਰੀ ਹੁੰਦਾ ਤੇ ਖੜਬਾੜ ਦੇ ਪੈਸੇ ਕਾਹਦੇ ਲੈਂਦੇ ਨੇ ਕਿਉਂ ਲੈਂਦੇ ਦਾਨ ਕੀ ਕਰਦੇ ਨੇ ਵੇਚਦੇ ਨੇ ਮਾਇਆ ਕਾਰਨ ਵਿਦਿਆ ਵਿੱਚ ਜਨਮ ਬਿਰਥਾ ਜਾਈ ਇਹ ਤਾਂ ਵੇਚਦੇ ਨੇ ਜਿੱਥੇ ਰੋਕਿਆ ਸੀ ਜਿਹੜੀ ਮਤ ਨੇ ਸਾਰੇ ਖਰਾਬੀਆਂ ਧਰਮਾਂ ਦੀਆਂ ਰੋਕੀਆਂ ਸੀ ਉਸੇ ਮਤ ਵਿੱਚ ਇਹ ਕੰਮ ਸ਼ੁਰੂ ਕਰ ਲਿਆ ਉਹ ਕੋਰਟਾਂ ਦਾ ਕਰਪਸ਼ਨ ਰੋਕਦੀਆਂ ਨੇ ਜੇ ਜੱਜੇ ਕਰਪਟ ਹੋ ਜਾਣ ਫਿਰ ਉਹ ਕੌਣ ਪੁਲਿਸੇ ਕਰਪਟ ਹੋ ਜਵੇ ਫਿਰ ਉਹ ਕੌਣ ਸਰਕਾਰੇ ਕਰਪਟ ਹੋ ਜਵੇ ਫਿਰ ਉਹ ਕੌਣ ਇਹ ਸੰਸਾਰ 'ਚ ਵੀ ਇਹੀ ਹਾਲ ਹੈ ਧਰਮ ਦੇ ਖੇਤਰ 'ਚ ਵੀ ਇਹੀ ਹਾਲ ਹੈ ਸਰਕਾਰਾਂ 'ਚ ਵੀ ਇਹੀ ਹਾਲ ਹੈ ਧਾਰਮਿਕ ਲੋਕਾਂ ਦਾ ਵੀ ਇਹੀ ਹਾਲ ਹੈ ਜਿਹੜੇ ਧਰਮ ਕਰਪਟ ਹੁੰਦੇ ਨੇ ਉਹ ਕਰਪਟ ਸਰਕਾਰ ਨਾਲ ਉਹਨਾਂ ਦਾ ਮੇਲ ਹੁੰਦਾ ਉਹ ਪੀਰੀ ਪੀਰੀ ਇਕੱਠੀਆਂ ਹੋ ਜਾਂਦੀਆਂ ਨੇ ਪੀਰੀ ਪੀਰੀ ਤਾਂ ਇਕੱਠੀਆਂ ਹੋ ਨਹੀਂ ਸਕਦੀਆਂ ਉਹ ਪੀਰੀ ਤੇ ਸਵਾਰਥ ਨਹੀਂ ਹੈ ਪਰਮਾਰਥ ਹੈ ਪੀਰੀ ਪਰਮਾਰਥ ਦੀ ਦਰਬਾਰ ਹੈ ਕੋ ਦੇਣਾ ਹੀ ਦੇਣਾ ਲੈਣਾ ਹੈ ਹੀ ਨਹੀਂ ਕੁਛ ਪਰਮਾਰਥ ਹੈ ਉਹਨੇ ਨਾਮ ਦਾਨ ਦੇਣਾ ਦੇਣਾ ਹੀ ਦੇਣਾ ਲੈਣਾ ਤਾਂ ਹੈ ਹੀ ਨਹੀਂ ਕੁਝ ਤੇ ਉਹ ਜਿਹੜੀ ਸਿਆਸਤ ਹੈ ਸਵਾਰਥ ਹੈ ਨਹੀਂ ਦੇਈ ਜਾਓ ਮੈਨੂੰ ਦੇਈ ਜਾਓ ਕੁਝ ਵਾਪਸ ਨਾ ਮੇਤੇ ਮੰਗੋ ਲੀਡਰ ਕਹਿੰਦੇ ਨੇ ਮੈਨੂੰ ਜਿੰਨਾ ਮਰਜ਼ੀ ਫੰਡ ਦੇ ਦੇ ਮੇਤੇ ਕੰਮ ਨਾ ਕੋਈ ਕਰਾਉਣਾ ਹੀ ਕਦੇ ਤੁਹਾਨੂੰ ਕਰੋ ਨਹੀਂ ਘਰੋਂ ਬੁਲਾਉ ਜੇ ਬੁਲਾ ਲਵੇ ਤਾਂ ਕਹਿ ਦਿਓ ਵੀ ਯਾਰ ਤੂੰ ਆਇਆ ਹੀ ਨਹੀਂ ਇਹਨਾਂ ਚਿਰ ਹੋ ਗਿਆ ਤੇਰਾ ਫਲਾਣਾ ਕੰਮ ਲਿਆ ਤੈਨੂੰ ਆ ਦੇ ਦੋ ਘਰ ਆ ਕੇ ਕਦੇ ਨਹੀਂ ਕਹਿੰਦਾ ਮਿਨਿਸਟਰ ਹੁੰਦੇ ਉਹਨੂੰ ਵੀ ਭਾਵੇਂ ਦੇਈ ਜਾਓ ਕੁਝ ਕਹਿ ਦੂਗਾ ਕਦੇ ਨਹੀਂ ਕਹਿੰਦੇ ਕੀ ਲੋੜ ਹੈ ਉਹਨੂੰ ਕਹਿਣ ਦੀ ਇਹ ਸਵਾਰਥ ਹੈ ਵੀਰੀ ਸਵਾਰਥ ਹੈ ਪੀਰੀ ਪਰਮਾਰਥ ਹੈ ਇਹ ਇਕੱਠੀਆਂ ਨਹੀਂ ਹੋ ਸਕਦੀਆਂ ਚੋਰ ਹਰਾਮ ਖੋਰ ਇਕੱਠੀਆਂ ਕਰ ਲੈਂਦੇ ਨੇ ਉਹ ਇੱਕੋ ਹੁੰਦੇ ਨੇ ਨਾ ਕਰਪਟ ਨੇ ਦੋਏ ਕਰਪਟ ਨੇ ਇਹ ਧਾਰਮਿਕ ਕਰਪਸ਼ਨ ਹੈ ਅੱਜ ਧਾਰਮਿਕ ਕਰਪਸ਼ਨ ਹੈ ਗੁਰਦੁਆਰੇ ਜਿਹੜੀ ਵੜ ਗਈ ਧਰਮਾਂ ਦੀ ਕਰਪਸ਼ਨ ਦੇ ਖਿਲਾਫ ਗੱਲ ਸੀ ਸਾਰੀ ਗੁਰਬਾਣੀ ਨੇ ਕੀਤੀ ਪਰ ਪੰਡਤ ਨੇ ਸਿੱਖ ਬਣ ਕੇ ਸਾਡਾ ਹੀ ਧਰਮ ਕਰਪਟ ਕਰਤਾ ਕਰਪਸ਼ਨ ਇੱਥੇ ਹੀ ਵੜਤੀ ਲਿਆ ਕੇ ਬੋਲੋ ਹੁਣ ਕਿਵੇਂ ਬੋਲਦੇ ਹੋ ਔਰ ਉਹਨਾਂ ਨਾਲ ਕੰਪਰੋਮਾਈਜ਼ ਆ ਸਾਡਾ ਤਾਂ ਹੋ ਗਿਆ ਹੁਣ ਬੀਜੇਪੀ ਨਾਲ ਅਸੀਂ ਵੀ ਕਰਪਟ ਹੋ ਵੀ ਕਰਪਟ ਬੋਲੇ ਕੌਣ ਚੋਰ ਚੋਰ ਮੁਸੇਰੇ ਭਾਈ ਬਣ ਜਾਂਦੇ ਨੇ ਚੋਰ ਚੋਰ ਬੁਸੇਰੇ ਭਾਈ ਇਹ ਬੁਸੇਰੇ ਭਾਈ ਨੇ ਹੁਣ ਉਹਨਾਂ ਤੁਸੀਂ ਸਿੱਖੀ ਦੀ ਗੱਲ ਨਾ ਕਰੋ ਸਿੱਖੀ ਨਹੀਂ ਹੈ ਇਹ ਜੋ ਪ੍ਰਚਾਰ ਹੋ ਰਿਹਾ ਸਿੱਖੀ ਤੇ ਲੈਣੀ ਹੈ ਜੇ ਸਿੱਖੀ ਦੀ ਲੋੜ ਹੈ ਗੁਰਬਾਣੀ ਨੂੰ ਸਮਝ ਲਓ ਇਹਦੇ ਵਿੱਚ ਸਿੱਖੀ ਹੈ ਇਹ ਇਹਦੇ ਮੁਤਾਬਕ ਦੇਖੋਗੇ ਗੁਰਦੁਆਰੇ ਜੇ ਉਲਟਾ ਕੋ ਜੇ ਸਿੱਖੀ ਚਾਹੀਦੀ ਹੈ ਜੇ ਸਿੱਖੀ ਤੇ ਫੇਰ ਆਉਣਾ ਗੁਰਬਾਣੀ ਦਾ ਪੱਲਾ ਫੜੋ ਰੌਲਾ ਹੀ ਪਾਉਂਦੇ ਨੇ ਬਾਣੀ ਗੁਰੂ ਬਾਣੀ ਗੁਰੂ ਸ਼ਬਦ ਗੁਰੂ ਸ਼ਬਦ ਗੁਰੂ ਤਾਂ ਫਿਰ ਆ ਬੋਲਦਾ ਸ਼ਬਦ ਗੁਰੂ ਤਾਂ ਸੁਣ ਵੀ ਨਹੀਂ ਹੋਣਾ ਜਾਂ ਬੋਲੂਗਾ ਸ਼ਬਦ ਗੁਰੂ ਜਦ ਬੋਲੂਗਾ ਸੁਣ ਨਹੀਂ ਹੋਣਾ ਫਿਰ ਸੁਣੋ ਜੇ ਹੈਗਾ ਜਰਾ ਪੱਥਰ ਵਰਗਾ ਤੇ ਲੈ ਤਾਂ ਸੁਣੋ ਕੱਗੇ ਘਰ ਘਰ ਫਿਰੇ ਤੂੰ ਮੂੜੇ ਦੱਦੇ ਦਾਣ ਨਾ ਤੁਧ ਲਿਆ ਕੱਗਾ ਘਰ ਘਰ ਫਿਰੇ ਤੇ ਉਹਨੇ ਘਰ ਘਰ ਤੁਰੇ ਫਿਰਦੇ ਨੇ ਇਹਨਾਂ ਨੂੰ ਕੀ ਲੋੜਾ ਘਰ ਘਰ ਤੁਰੇ ਫਿਰਦਾ ਕੋਈ ਇੰਗਲੈਂਡ ਤੁਰਿਆ ਫਿਰਦਾ ਜਹਦਾਰ ਬਣ ਕੇ ਅਕਾਲ ਤਖਤ ਦਾ ਗ੍ਰੰਥੀ ਬਣ ਕੇ ਕੋਈ ਬੰਬਈ ਤੁਰਿਆ ਕਾਦੇ ਵਾਸਤੇ ਤੁਰੇ ਫਿਰਦੇ ਨੇ ਪੈਸੇ ਬਣਦੇ ਨੇ ਇਹ ਤਾਂ ਮੰਗਤੇ ਨੇ ਫਿਰ ਘਰ ਘਰ ਫਿਰੇ ਦਬੂੜੇ ਜਿਹੜਾ ਗੁਰੂ ਹੈ ਕੁਛ ਲੈ ਜੋ ਲੈਵੇ ਸੁ ਦੇਵੇ ਨਾ ਜਿਹੜਾ ਕੁਛ ਲੈਂਦਾ ਕਿਸੇ ਤੇ ਉਹ ਦੇਣ ਜੋਗਾ ਕੁਛ ਹੈ ਨਹੀਂ ਤਾਂ ਲੈਂਦਾ ਜੇ ਪਰਮੇਸ਼ਰ ਭਰੋਸਾ ਹੈ ਪਹਿਲਾਂ ਤਾਂ ਪੈਸਾ ਕਰਨਾ ਕੀ ਹੈ ਪਹਿਲਾਂ ਪੈਸਾ ਨਾਲ ਕਰਨਾ ਕੀ ਹੈ ਗੁਰੂ ਇਹ ਤਾਂ ਦੱਸਣ ਇਹਨਾਂ ਨੂੰ ਲੋੜ ਕਾਦੀ ਹੈ ਜੇ ਮੈਰੇ ਤਿਆਗ ਨਹੀਂ ਮੈਂ ਦੂਏ ਨੂੰ ਤਿਆਗ ਦੀ ਭਾਸ਼ਾ ਕਿਵੇਂ ਸਮਝਾ ਸਕਦਾ ਕਿ ਮੇਰੇ ਤਿਆਗ ਨਹੀਂ ਹੈ ਮੈਂ ਦੂਏ ਨੂੰ ਤਿਆਗ ਵਾਸਤੇ ਕਿਵੇਂ ਕਹਿ ਸਕਦਾ ਜੇ ਮੇਰੇ ਚ ਸੰਤੋਖ ਨਹੀਂ ਮੈਂ ਸੰਤੋਖ ਦੀ ਗੱਲ ਕਿਵੇਂ ਕਰ ਸਕਦਾ ਸੰਤੋਖ ਦਾ ਥੋੜਾ ਹਿੱਲਿਆ ਫਿਰਦਾ ਤੇ ਸਤ ਸੰਤੋਖ ਦੇ ਬਿਨਾਂ ਤਾਂ ਲੜਾਈ ਨਹੀਂ ਹੁੰਦੀ ਏ ਮਨ ਨਹੀਂ ਜਿੱਤਿਆ ਜਾਣਾ ਸਤ ਸੰਤੋਖ ਲੈ ਲੜਨੇ ਲਾਗਾ ਤੋੜੇ ਦੁਆ ਦਰਵਾਜਾ ਪੁੰਨ ਪਾਪ ਦੇ ਦਰਵਾਜੇ ਤਾਂ ਤੋੜ ਹੋਣਗੇ ਜੇ ਸਤ ਸਤ ਦੀ ਤਲਵਾਰ ਸਤ ਕੀ ਕਾਤੀ ਹੱਥ ਜਾਊਗੀ ਹਰ ਹਿਰਦੇ ਵਿੱਚ ਸੰਤੋਖ ਸੰਤੋਖ ਦੀ ਸਜੋ ਹੋਊਗੀ ਪਾਈ ਹੋਈ ਸੱਚ ਦੀ ਤਲਵਾਰ ਹੋਊਗੀ ਸੰਜੋ ਸੰਤੋਖ ਦੀ ਢਾਲ ਹੋਊਗੀ ਤਾਂ ਲੜਾਈ ਹੋਣੀ ਹੈ ਵਰਨਾ ਲੜਾਈ ਨਹੀਂ ਹੋਣੀ ਹੈ ਜਿੱਤੀ ਨਹੀਂ ਜਾਣੀ ਕਾਲ ਨਹੀਂ ਜਿੱਤਿਆ ਜਾਣਾ ਕਾਲ ਪੁਰਖ ਦਾ ਵਰਦਾ ਮਾਨ ਕਾਲ ਨਾਲ ਲੜਾਈ ਹੈ ਸਿੱਧੀ ਤੁਹਾਡੀ ਕਾਲ ਕਿਵੇਂ ਜਿੱਤਿਆ ਜਾਊਗਾ ਬਹੁਤ ਕਿਵੇਂ ਜਿੱਤੀ ਜਾਊਗੀ ਅਸੀਂ ਮੌਤ ਤੇ ਵਿਜਾ ਪਾਉਣੀ ਹੈ ਕਾਲ ਤੇ ਵਿਜਾ ਪਾਉਣੀ ਹੈ ਕਾਲ ਦਾ ਲੜਾਈ ਜਦ ਹੋਊਗੀ ਪਹਿਲਾਂ ਮਨ ਜਿੱਤ ਹੋਊਗਾ ਮਨ ਮਾਇਆ ਚ ਮਨ ਮਾਇਆ ਦੀ ਭੁੱਖ ਹੈ ਮਨ ਮਾਇਆ ਦੀ ਭੁੱਖ ਤਿਆਗ ਦੇਵੇ ਸੰਤੋਖੀ ਹੋ ਜਵੇ ਮਨ ਢਾਲ ਬਣ ਗਿਆ ਬੱਜਰ ਬਣ ਗਿਆ ਇਹਦੇ ਤੇ ਕੋਈ ਤੀਰ ਕੋਈ ਮਾਇਆ ਦਾ ਅਸਤਰ ਕੰਮ ਨਹੀਂ ਅਸਤਰ ਔਰ ਸ਼ਸਤਰ ਮਾਇਆ ਦਾ ਮਨ ਦੇ ਉੱਤੇ ਕੋਈ ਕੰਮ ਨਾ ਕਰੇ ਫੇਰ ਨਹੀਂ ਮਨ ਵਰਦਾ ਮਾਇਆ ਕਰਕੇ ਮਨ ਵਰਦਾ ਮਾਇਆ ਦੀ ਉਮਰ ਹੈ ਬੰਦੀ ਕੋਈ ਉਮਰ ਨਹੀਂ ਹੈ ਇਹ ਮਨ ਬਰੇ ਨਾ ਕਬੀਰ ਹੈ ਮਨ ਬਰੇ ਨਾ ਨਾਏ ਇਹ ਜੋਗ ਇਹ ਮਰਨ ਵਾਲੀ ਚੀਜ਼ ਹੈ ਨਹੀਂ ਹੈ ਸਿਰਫ ਮਾਇਆ ਮਾਰਦੀ ਹੈ ਇਹਨੂੰ ਮਾਇਆ ਕਰਕੇ ਮਰਦਾ ਹੈ ਮਾਇਆ ਕਰਕੇ ਮਰਦਾ ਵੀ ਇਹਨੂੰ ਨੀਂਦ ਆਉਂਦੀ ਹੈ ਮਾਇਆ ਦੇ ਨਸ਼ੇ ਦੀ ਨਸ਼ੇ ਜਿਸ ਹੋ ਜਾਂਦਾ ਮਾਇਆ ਦੇ ਵਿੱਚ ਸਤ ਸੰਤੋਖ ਨਾਲ ਲੜਨੇ ਲਾਗਾ ਤੋੜੇ ਦੋਏ ਦਰਵਾਜ਼ਾ ਪਾਪ ਪੁੱਤ ਦੇ ਦੋਏ ਦਰਵਾਜ਼ੇ ਤੋੜਦੇ ਪਰ ਅਸੀਂ ਤਾਂ ਪਾਪ ਪੁੱਤ ਦਾ ਪ੍ਰਚਾਰ ਕਰਦੇ ਗੁਰਬਾਣੀ ਕਹਿੰਦੀ ਹੈ ਪਾਪ ਪੁੰਨ ਦੋ ਇੱਕ ਸਮਾਨ ਪਾਪ ਪੁੰਨ ਹਮਰੇ ਬਸ ਨਾਹੀ ਪਾਪ ਪੁੰਨ ਹਮਰੇ ਬਸ ਨਾਹੀ ਪਾਪ ਪੁੰਨ ਪੁੰਨ ਪਾਪ ਦੋ ਭਈ ਕਹਾਵਤ ਕੋ ਨਰਕ ਕੋ ਸੁਰਗ ਬਿਛਾਵਤ ਇਹ ਤਾਂ ਨਰਕ ਅਰ ਸੁਰਗ ਵਾਲਿਆਂ ਵਾਸਤੇ ਨੇ ਪਾਪ ਪੁੰਨ ਗੁਰਮਤਿ ਵਿੱਚ ਕੋਈ ਪਾਪ ਪੁੰਨ ਨਹੀਂ ਹੈ ਪਰ ਇਸ ਗੱਲ ਦਾ ਪ੍ਰਚਾਰ ਹੀ ਨਹੀਂ ਹੁੰਦਾ ਜੇ ਪਾਪ ਪੁੰਨ ਨਹੀਂ ਤਾਂ ਅਖੰਡ ਦੀ ਲੋੜ ਨਹੀਂ ਹੈ ਫਿਰ ਚਲੀਸੇ ਕਰਨ ਦੀ ਲੋੜ ਨਹੀਂ ਹੈ ਜੇ ਜਪਾ ਪੁੰਨੀ ਹੈ ਗੁਰੂ ਨਾਲ ਨਹੀਂ ਜੋੜਦੇ ਹੈ ਇਹ ਆਪਣੇ ਨਾਲ ਜੋੜਦੇ ਨੇ ਸੰਤ ਆਪਣੇ ਨਾਲ ਜੋੜਦੇ ਨੇ ਜਦੋਂ ਗੁਰੂ ਨਾਲ ਜੋੜਨ ਲੱਗੇ ਉਦੋਂ ਸੰਤ ਇੱਕ ਵਾਰੀ ਰਹੂ ਨਾ ਨਾਮਤਾਰੀਏ ਰਹਿਣਗੇ ਨਾ ਸੰਤ ਰਹਿਣਗੇ ਨਾ ਰਾਧਾ ਸੁਆਮੀ ਰਹਿਣਗੇ ਕੋਈ ਵੀ ਨਹੀਂ ਰਹਿਣਾ ਜਦ ਗੁਰੂ ਮੂਰੇ ਆਊਗਾ ਹਾਲੇ ਗੁਰੂ ਨੂੰ ਤਾਂ ਕੋਈ ਵੀ ਨਹੀਂ ਲਿਆਉਂਦਾ ਇਹ ਸਿਆਸੀਦਾਰ ਕਹਿੰਦੇ ਨੇ ਸਾਡੇ ਨਾਲ ਜੁੜੋ ਇਹ ਗੁਰੂ ਨਾਲ ਜੋੜਨਾ ਮਤਲਬ ਹੈ ਵੀ ਸਾਡੀ ਵੋਟ ਪੱਕੀ ਹੋਵੇ ਸੰਤਾਂ ਦੇ ਕਹੇ ਦੇ ਵੋਟ ਨਾ ਜਾਵੇ ਵੋਟ ਅਕਾਲ ਤਖਤ ਦੇ ਕਹਿਣ ਤੇ ਜਾਵੇ ਵਿੱਚੋਂ ਬਿਮਾਰੀ ਤਾਂ ਵੋਟਾਂ ਦੀ ਹੈ ਗੁਰੂ ਦਾ ਤਾਂ ਬਹਾਨਾ ਹੈ ਵੇ ਗੁਰੂ ਦੇ ਨਾਂ ਤੇ ਸਿੱਖੀ ਦੇ ਨਾਂ ਤੇ ਵੋਟ ਪਵੇ ਬਲੈਕਮੇਲਿੰਗ ਕਰਦੇ ਨੇ ਸਿੱਖੀ ਦਾ ਵਿੱਚ ਸਿੱਖ ਤਾਂ ਆਪ ਨਹੀਂ ਹਣਾ ਨਾਮਧਾਰੀਆਂ ਦੀਆਂ ਵੋਟਾਂ ਨਾਮਧਾਰੀਆਂ ਦੇ ਕਹੇ ਤੇ ਜਾਂਦੀਆਂ ਨੇ ਸਰਸੇ ਵਾਲਿਆਂ ਦੀਆਂ ਵੋਟਾਂ ਉਹਦੇ ਕਹੇ ਤੇ ਜਾਂਦੀਆਂ ਨੇ ਸਿੱਖੀ ਦਾ ਸਾਰੇ ਪ੍ਰਚਾਰ ਕਰਦੇ ਨੇ ਆਪਣੇ ਆਪਣੇ ਢੰਗ ਨਾਲ ਇਹ ਆਪਣੇ ਢੰਗ ਨਾਲ ਕਰਦੇ ਨੇ ਉਹ ਆਪਣੇ ਢੰਗ ਨਾਲ ਕਰਦੇ ਨੇ ਰਾਜਾ ਸਾਹਿਬ ਵੀ ਆਪਣੇ ਢੰਗ ਨਾਲ ਕਰਦੇ ਨੇ ਦਰਨਕਾਰੀ ਆਪਣੇ ਢੰਗ ਨਾਲ ਕਰਦੇ ਨੇ ਜੱਥੇ ਵਾਲੇ ਆਪਣੇ ਢੰਗ ਨਾਲ ਕਰਦੇ ਨੇ ਆ ਜਿਹੜੀ ਰਾਸ਼ਟਰੀ ਸਿੱਖ ਸੰਗਤ ਹੈ ਸਿੱਧੂਆਂ ਉਹ ਆਪਣੇ ਢੰਗ ਨਾਲ ਕਰਦੀ ਹੈ ਗੁਰਬਾਣੀ ਦਾ ਸਾਰੇ ਅਰਥ ਕਰਦੇ ਨੇ ਆਪਣੇ ਆਪਣੇ ਢੰਗ ਨਾਲ ਕਰਦੇ ਨੇ ਗੁਰੂ ਦੇ ਢੰਗ ਨਾਲ ਕੋਈ ਵੀ ਨਹੀਂ ਕਰਦਾ ਜਿੱਦਣ ਗੁਰੂ ਨਾਲ ਜੋੜਨ ਲੱਗੇ ਉਦੋਂ ਕੋਈ ਧੜਾ ਕੋਈ ਪਾਰਟੀ ਨਹੀਂ ਰਹੂਗੀ ਧੜੇ ਪਾਰਟੀਆਂ ਦਾ ਮਤਲਬ ਹੈ ਇਹਨਾਂ ਦਾ ਤਾਂ ਪੰਥ ਵੀ ਆਪਣੇ ਆਪਣੇ ਦਲ ਵੀ ਆਪਣੇ ਆਪਣੇ ਨੇ ਆਵਾਨ ਅਕਾਲੀ ਦਲ ਆ ਬਾਦਲ ਅਕਾਲੀ ਦਲ ਤੇ ਗੁਰੂ ਦਾ ਕਿਹੜਾ ਦਲ ਹੋਇਆ ਫਿਰ ਗੁਰੂ ਦਾ ਦਲ ਕਿਹੜਾ ਇਹਨਾਂ ਨੂੰ ਪੁੱਛੇ ਗੁਰੂ ਦਾ ਕਿਹੜਾ ਹੈ ਗੁਰੂ ਦਾ ਕੋਈ ਵੀ ਨਹੀਂ ਗੁਰੂ ਦਾ ਨਾਮ ਵੇਚਦੇ ਨੇ ਗੁਰੂ ਦਾ ਨਾਮ ਵੇਚਦੇ ਨੇ ਲੋਕ ਪਾਗਲ ਨੇ ਪਾਗਲ ਨਹੀਂ ਹਨ ਅੰਦਰੇ ਅੰਦਰ ਸਭ ਕੁਝ ਜਾਣਦੇ ਨੇ ਜਦੋਂ ਵਿਸਫੋਟ ਹੋਇਆ ਇਹਨਾਂ ਦਾ ਕੱਖ ਵੀ ਨਹੀਂ ਬਚਣਾ ਮੈਂ ਟਾਈਮ ਦੇਖਦੇ ਹੁੰਦੇ ਨੇ ਸਾਰੇ ਆਦਮੀ ਵਿਸਫੋਟ ਕਰ ਕਰਨਾ ਅੰਗਰੇਜ਼ਾਂ ਦਾ ਜ਼ੁਲਮ ਸੀ ਲੋਕ ਸਹੀ ਗਏ ਜਦ ਵਿਸਫੋਟ ਹੋਇਆ ਸਾਰੀ ਦੁਨੀਆ ਤੋਂ ਹੀ ਚਲੇਗਾ ਅੰਗਰੇਜ਼ਾਂ ਦਾ ਤਾਂ ਗੱਲੇ ਕੁਝ ਨਹੀਂ ਹਨ ਇਹਨਾਂ ਦੇ ਪੈਰ ਨਹੀਂ ਰਹੇ ਹੁਣ ਖਤਮ ਹੈ ਗੱਲ ਅਕਾਲੀ ਦਲ ਦੇ ਬੜੇ ਬੜੇ ਲੀਡਰ ਕਾਂਗਰਸ ਜਾਈ ਜਾਂਦੇ ਇਹਦਾ ਮਤਲਬ ਹੈ ਖਤਮ ਹੈ ਗੱਲ ਉਹ ਇਹਨਾਂ ਦਾ ਰੰਗ ਖਤਮ ਹੋ ਗਿਆ ਸਭ ਦੁਨੀਆ ਨੂੰ ਪਤਾ ਲੱਗ ਗਿਆ ਬਾਦ ਸਭ ਰੰਗਾ ਹੋ ਗਿਆ ਹੁਣ ਤਾਂ ਪਲੀਤੇ ਦੀ ਪ੍ਰੇਮ ਪਲੀਤੇ ਦੀ ਲੋੜ ਹੈ ਗੱਲ ਦਾ ਗੋਲਾ ਚੱਲਿਆ ਆਰੇ ਸਾਰੇ ਉੱਡੇ ਕਬੀਰ ਕਹਿੰਦਾ ਨਾ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਬ੍ਰਹਮ ਅਗਰ ਸਹਜੇ ਪਰ ਜਾਣੀ ਇੱਕੋ ਹੀ ਜੋੜ ਸਦਾਇਆ ਇੱਕੋ ਹੀ ਚੋੜਨਾ ਖਤਮ ਹੈ ਉਹਦਾ ਸਾਰਾ ਕਿਲਾ ਝੂਠ ਦਾ ਕਿਲਾ ਇੱਕੋ ਹੀ ਕੋੜਨਾ ਇੱਕੋ ਹੀ ਜੋੜਨਾ ਟਹਿ ਜਾਣਾ ਆ ਉਹੀ ਚੋੜ ਚੱਲਣ ਲੱਗੀ ਹੈ ਤਗੜੇ ਹੋ ਜਾਣ ਚਾਹੇ ਇਹ ਕਲਾ ਬਚਾ ਕੇ ਦਿਖਾ ਦੇਣ ਝੂਠ ਦਾ ਗੱਲ ਤਾਂ ਗੁਰੂ ਦੀ ਹੈ ਨਾ ਆਦਮੀ ਦੀ ਗੱਲ ਨਾ ਕਰੇ ਕਲਾ ਨਹੀਂ ਟੈਣ ਗੁਰੂ ਨਾਲ ਟੈਣ ਗੋੜਾ ਗਿਆਨ ਚਲਾਇਆ ਗੋੜਾ ਗਿਆਨ ਦਾ ਬੰਦੇ ਦਾ ਗੋੜਾ ਨਹੀਂ ਬਣਾਇਆ ਹੈਗਾ ਇਹਦਾ ਪਰਮੇਸ਼ਰ ਦਾ ਬਣਾਇਆ ਹੈ ਜਦ ਗਿਆਨ ਦਾ ਵਿਸਪੋਰਟ ਹੋ ਗਿਆ ਨਾ ਗੁਰਮਤਿ ਦਾ ਗਿਆਨ ਬਾਹਰ ਆ ਗਿਆ ਮਾਰਕੀਟ 'ਚ ਆ ਗਿਆ ਸਮਝ ਆ ਗਈ ਉਦੋਂ ਇਹਨਾਂ ਦਾ ਝੂਠ ਸਾਰਾ ਨੰਗਾ ਹੋ ਜਾਣਾ ਕਹਿਣ ਦਾ ਮਤਲਬ ਇਹ ਇਹ ਕੂੜ ਦੇ ਕਿਲੇ ਸਾਰੇ ਢਹਿ ਜਾਣੇ ਨੇ ਇਹਨਾਂ ਦੇ ਇਹਨਾਂ ਨੂੰ ਗੱਲੇ ਹੀ ਨਹੀਂ ਆਉਣੀ ਬਾਬਰ ਨੂੰ ਕੀ ਪੰਡਤ ਨੂੰ ਕੀ ਗੱਲ ਆਈ ਸੀ ਆ ਪਾਂਦੇ ਖਾਤਾ ਲਿਖਿਆ ਆ ਪਾਂਦੇ ਨੇ ਜਵਾਬ ਦਿੱਤਾ ਪੱਟੀ ਦਾ ਜਵਾਬ ਕਿਤੇ ਟੋਲੋ ਕਿਤੇ ਗ੍ਰੰਥ ਚ ਕਿਤੇ ਦਾ ਜਵਾਬ ਦਿੱਤਾ ਹੋਵੇ ਪਾਂਦੇ ਦਿੱਤਾ ਤੇ ਜਵਾਬ ਇਹਨਾਂ ਕੋਲ ਵੀ ਕੋਈ ਨਹੀਂ ਜੇ ਪਾਂਦੇ ਕੋਲ ਨਹੀਂ ਸੀ ਅੱਜ ਦੇ ਪਾਂਦੇ ਕੋਲ ਵੀ ਕੋਈ ਜਵਾਬ ਨਹੀਂ ਇਹ ਅੱਜ ਦੇ ਜਿਹੜੇ ਪਾਂਦੇ ਨੇ ਪਾਂਦਾ ਤਾਂ ਰਸਤਾ ਦੱਸਣ ਵਾਲਾ ਹੁੰਦਾ ਪਾਂਦੀ ਪੰਦ ਰਸਤਾ ਇਹ ਪੰਥ ਕਹਿਣ ਲੱਗੇ ਪੰਦ ਹੈ ਲਫ਼ਜ਼ ਪੰਦ ਪੈੜੇ ਨੂੰ ਕਹਿੰਦੇ ਨੇ ਪੈੜਾ ਪੰਦਾ ਹੁੰਦਾ ਪੈੜਾ ਰਾਹ ਦਿਖਾਉਣ ਵਾਲਾ ਮੂਹਰੇ ਚੱਲਦਾ ਜਿਹੜਾ ਜਿਹੜਾ ਅੱਗੇ ਚੱਲਦਾ ਹੈ ਜੇ ਬਾਦਰ ਨੇ ਜੇ ਅਕਾਲ ਤਖਤ ਦਾ ਜਹਦਾਰ ਹੈ ਉਹ ਬੂਰੇ ਚੱਲੇ ਗੁਰਮਤ ਨੂੰ ਪਹਿਲਾਂ ਉਹ ਮੰਨੇ ਤਾਂ ਦੂਏ ਪਿੱਛੇ ਚੱਲਣਗੇ ਸਾਡੇ ਜਿਹੜੇ ਗੁਰੂ ਸੀ ਚਲੋ ਅਸੀਂ ਗੁਰੂ ਕਹਿੰਦੇ ਸੀ ਗੁਰਦੇਵ ਸੀ ਸਤਗੁਰ ਸੀ ਉਹ ਆਪ ਚੱਲੇ ਨੇ ਉਸ ਰਸਤੇ ਤੇ ਭਗਤ ਆਪ ਚੱਲੇ ਨੇ ਉਸ ਰਸਤੇ ਤੇ ਪਿੱਛੇ ਚਾਹੇ ਕੋਈ ਚੱਲਿਆ ਚਾਹੇ ਕੋਈ ਨਾ ਚੱਲਿਆ ਨਾਨਕ ਆਪ ਚੱਲੇ ਇਸ ਰਸਤੇ ਤੇ ਉਹਨੇ ਚੱਲ ਕੇ ਦਿਖਾਇਆ ਤੇ ਇਹਨਾਂ ਦੀ ਡਿਊਟੀ ਹੈ ਇਹ ਕੀ ਕਰਦੇ ਨੇ ਪਿੰਡਾਂ ਗਾਹਾਂ ਵਿੱਚ ਪੁੱਤਾ ਪਛਾਣ ਵਿੱਚ ਤੁਸੀਂ ਸਿੱਖ